ਸ਼ਲੋਕ ਮਹੱਲਾ ਪੰਜਵਾਂ ਬਾਰ ਵਿਡਾਨੜੇ ਹੁਮਸ ਤੁਮਸ ਕੂਕਾਂ ਪਈਆਂ ਰਾਹੀ ਤੋਂ ਸਹਿ ਸੇਤੀ ਲੱਗੜੀ ਡੋਰੀ ਨਾਨਕ ਆਨੰਦ ਸੇਤੀ ਬਨ ਗਾਹੀ ਪਹਿਲੀ ਭਗਤੀ ਦੇ ਵਿੱਚ ਦੁਹਾਗੜ ਅੱਛਾ ਜੀ ਯਾਨੀ ਬਲਮੁਖੀ ਹੈ ਪਾਲ ਵਿਡਾਨੜੇ ਦੂਜੇ ਘਰ ਅੱਛਾ ਜੀ ਬਗਾਨੇ ਘਰ ਬਾਲ ਬਾਹਰ ਬੜੇ ਹਾਂ ਉਹ ਕੀ ਆ ਬਾਹਰ ਤਿਰਕੁਟੀ ਵਿੱਚ ਤਿਰਕੁਟੀ ਬਟਾਲਣਾ ਬਾਗ ਬਾਹਰ ਤਾਂ ਦੁਆਰੇ ਤਾਂ ਹੈਗੇ ਨੇ ਬਟਾਲਣਾ ਪਰ ਇਹ ਸਰੀਰ ਦਾ ਸਰੀਰ ਨਾਲ ਤਾਂ ਹੈ ਸਰੀਰ ਆਪਣਾ ਦੀ ਹੈ ਬਾਹਰ ਬਟਾਲੜੇ ਹੁਬਸ ਤੁਬਸ ਤੇ ਤੇ ਕੀ ਆ ਹੁਬਸ ਵੀ ਹੈ ਸਾਹ ਘੁੱਟਦਾ ਪਤਾ ਨਹੀਂ ਕਿਹੜੇ ਵੇਲੇ ਸਾਹ ਆਵੇ ਨਾ ਆਵੇ ਧੁੰਮਸ ਧੁੰਮਸ ਅਗਿਆਨਤਾ ਧੂਆਂ ਸਾਹ ਵੀ ਔਖਾ ਹੁੰਦਾ ਤੇ ਅਗਿਆਨਤਾ ਵੀ ਪੂਰੀ ਹੈ ਤੇਰਾ ਖੂਆ ਤੇਰੇ ਖੂਹ ਦੇ ਵਿੱਚ ਜਿਹੜਾ ਸਾਹ ਹੁੰਦਾ ਉਹ ਵੀ ਵਧੀਆ ਨਹੀਂ ਆਉਂਦਾ ਹੁੰਦਾ ਤੇ ਹਨੇਰਾ ਵੀ ਹੁੰਦਾ ਹੀ ਹੁੰਦਾ ਠੀਕ ਹੈ ਜੀ ਬਸ ਧੁੰਮਸ ਧੁੰਮਸ ਵੀ ਆ ਧੂਆਂ ਵੀ ਆ ਧੁੰਮਸ ਵੀ ਆ ਧੁੰਮਸ ਹੁੰਦੀ ਆ ਜਿੱਥੇ ਹੁਕਮ ਹੋਵੇ ਨਾ ਤੁਸੀਂ ਦੋ ਜਾਓ ਉਹਦਾ ਹੋਵੇ ਬੜਾ ਵਿਆਕੁਲ ਹੁੰਦਾ ਉੱਥੇ ਆਦਮੀ ਹਾਂਜੀ ਸਾਹ ਨਹੀਂ ਆਉਂਦਾ ਸਾਹ ਨਹੀਂ ਆਉਂਦਾ ਠੀਕ ਕੁੱਕਾ ਪਈਆਂ ਰਾਹੀ ਰਾਹ ਵਿੱਚ ਕੁੱਕਾ ਮਾਰ ਦੇਣ ਮਰ ਗਏ ਹੋਏ ਮਾਲ ਲੈ ਹੋਏ ਕੈਸਾ ਮੌਸਮ ਹੈ ਮਾਲ ਲੈ ਗਰਮੀ ਦੇ ਹੈ ਉਹ ਹੈ ਕੁੱਕਾ ਹੀ ਨੇ ਹਾਂਜੀ ਸਾਰੇ ਲੋਕਾਂ ਨੇ ਇਹੀ ਕੁੱਕਾ ਪੈਂਦੀਆਂ ਨੇ ਤੋਂ ਸਹਿ ਸੇਤੀ ਲੱਗੜੀ ਡੋਰੀ ਨਾਨਕ ਆਨੰਦ ਸੇਤੀ ਬਨਗਾਹੀ ਸੋ ਸਹਿ ਛੇਤੀ ਲਗੜੀ ਡੋਰੀ ਪਰ ਜੇ ਸੁਰਤ ਤੇਰੇ ਨਾਲ ਜੁੜ ਗਈ ਹੈ ਪਰਮੇਸ਼ਰ ਫਿਰ ਕੀ ਹੋਵੀ ਨਾਨਕ ਆਨੰਦ ਛੇਤੀ ਬਨ ਗਾਹੀ ਆਨੰਦ ਛੇਤੀ ਬਨ ਗਾਹੀ ਬਸ ਆਨੰਦ ਬਣ ਗਿਆ ਉਪਰ ਤੋਂ ਬੁਝ ਗਿਆ ਉਹ ਤਾਂ ਮਾਤਾ ਹੂਜ ਸੀ ਡੋਰੀ ਨੇ ਬਾਹਰ ਕੱਢ ਲਈ ਹੂ ਤੋਂ ਠੀਕ ਹੈ ਜੀ ਨਾਨਕ ਆਨੰਦ ਸੇ ਬਨ ਦਾ ਕੀ ਮਤਲਬ ਹੈ ਬਨ ਬਨ ਤੋਂ ਕੀ ਭਾਵ ਬਣਦਾ ਜੀ ਬੰਨਦੀ ਐ ਬੰਨਨ ਬੰਨ ਲਈ ਆਪਣੇ ਨਾਲ ਜੋੜ ਲਈ ਬੰਦ ਗਾਹੀ ਬੰਨ ਕੇ ਫੜ ਲਈ ਫੇਰ ਨੰਡੇ ਪਰ ਕੂਚ ਬੰਨ ਲੈਣਾ ਜੋੜ ਲੈਣਾ ਅੱਛਾ ਇਹਨਾਂ ਦੇ ਅਰਥ ਇਸ ਤਰ੍ਹਾਂ ਕੀਤੇ ਜੀ ਬਿਗਾਨੀ ਤੇ ਉਪਰੀ ਜਿਹੀ ਜੂਹ ਵਿੱਚ ਕੜਮਾਸ ਮਚੀ ਹੋਈ ਘਟਵਾ ਜਿਹਾ ਵਾਤਾਵਰਣ ਹੈ ਰਾਹਾਂ ਵਿੱਚ ਚੀਕਾਂ ਪੈ ਰਹੀਆਂ ਹਨ ਨਾਨਕ ਗੁਰੂ ਜੀ ਫਰਮਾਉਂਦੇ ਹਨ ਕਿ हे ਪ੍ਰਭੂ ਜਿਨ੍ਹਾਂ ਨੇ ਤੈ ਮਾਲਕ ਦੇ ਚਰਨਾਂ ਨਾਲ ਡੋਰੀ ਲੱਗੀ ਹੋਈ ਹੈ ਭਾਵ ਸੁਰਤ ਜੁੜੀ ਹੋਈ ਹੈ ਉਹ ਆਨੰਦ ਨਾਲ ਇਸ ਡਰਾਉਣੇ ਜੰਗਲ ਨੂੰ ਗਾਹ ਲੈਂਦੇ ਹਨ ਇੱਕ ਗੱਲ ਬਣਦੀ ਹੈ ਜੀ ਉਹਨੂੰ ਬਨ ਨੂੰ ਜੰਗਲ ਕਹਿੰਦੇ ਆ ਉਹ ਆਨੰਦ ਸੇਤੀ ਬਨ ਗਾਹੀ ਬਨ ਦੀ ਹੋ ਡੋਰੀ ਉਹਦੇ ਨਾਲ ਅੱਛਾ ਜੀ ਬਨ ਗਾਹੀ ਕੱਢ ਬਾਹਰ ਕਹਿਣਾ ਹੁੰਦਾ ਫੜ ਲੈਣਾ ਅੱਛਾ ਜੀ ਜੋ ਉਸ ਏਰੀਏ ਤੋਂ ਬੰਨ ਕੇ ਖਿੱਚ ਕੇ ਆਪਣੇ ਨਾਲ ਲਿਆ ਠੀਕ ਹੈ ਜੀ ਮਹੱਲਾ ਪੰਜਵਾਂ ਸੱਚੀ ਬੈਸਕ ਤਿਨਾ ਸੰਗੀ ਜਿਨ ਸੰਗੀ ਜਪੀਏ ਨਾਉ ਤਿਨ ਸੰਗੀ ਸੰਗ ਨਾ ਕੀਚਈ ਨਾਨਕ ਜਿਨਾ ਆਪਣਾ ਸੁਆਉ ਸੱਚਾ ਬੈਠਣਾ ਤਾਂ ਉਹਨਾਂ ਦੀ ਸੁਗਤ ਵਿੱਚ ਹੈ ਜਿਹੜੇ ਸੰਗੀ ਜਪੀਏ ਨਾਉ ਜਿਨ੍ਹਾਂ ਦੇ ਨਾਲ ਜੁੜ ਕੇ ਨਾਉ ਜਪੀਏ ਜਿੱਥੇ ਸ਼ਬਦ ਵਿਚਾਰ ਕਰੀਏ ਜਿੱਥੇ ਗੁਰਮਤਿ ਸਮਝ ਪਵੇ ਉਹ ਸੰਗਤ ਹੈ ਦੋਈ ਕਾ ਦੀ ਸੰਗਤ ਹੈ ਉਹ ਸੰਗਤ ਨਹੀਂ ਕਹਿ ਸਕਦੇ ਸੱਚੀ ਬੈਠਕ ਬੈਠਕ ਲਫ਼ਜ਼ ਵਰਤੇ ਸੰਗਤ ਨਹੀਂ ਵਰਤੇ ਸੱਚੀ ਬੈਠਕ ਸੱਚ ਨਾਲ ਜੁੜ ਕੇ ਬੈਠਣਾ ਤੇਰਾ ਸੰਗੀ ਉਹਨਾਂ ਦੇ ਨਾਲ ਹੀ ਹੈ ਜਿਹਨ ਸੰਗ ਜਪੀਏ ਨੂੰ ਜਿਨ੍ਹਾਂ ਦੇ ਨਾਲ ਨੂੰ ਜਪੀਏ ਗੁਰੂ ਘਰ ਚ ਵੀ ਹੁੰਦਾ ਸੀ ਆਪਣੀ ਜੋ ਗੱਲ ਦੱਸ ਰਹੇ ਨੇ ਸਾਰੇ ਰੋਜ਼ ਸੰਗਤ ਕਰਦੇ ਤੇ ਬਾਕੀ ਨਾਲ ਦੇ ਬਰਾਬਰ ਦੇ ਸੰਗਤ ਰੋਜ਼ੇ ਹੋ ਰਹੀ ਸੀ ਉਹ ਗੱਲ ਆਪਣੀ ਪੈਰਲਲ ਕਰ ਰਹੇ ਨੇ ਗੁਰੂ ਘਰ ਦੀ ਠੀਕ ਹੈ ਜੀ ਤਿੰਨ ਸੰਗੀ ਹਾਂਜੀ ਸੰਗਣ ਰੱਖੀ ਜੀ ਨਾਨਕ ਜਿਹੜਾ ਆਪਣਾ ਸੋ ਜਿਹੜੇ ਆਪਣਾ ਸਵਾਰਥ ਕਰਕੇ ਲੋਕ ਇਕੱਠੇ ਕਰਦੇ ਨੇ ਜਿਨ੍ਹਾਂ ਦੇ ਬੱਤੇ ਇਕੱਠੇ ਕਰਨ ਵਿੱਚ ਆਪਣਾ ਸਵਾਰਥ ਹੈ ਉਹਨਾਂ ਦੀ ਸੰਗਤ ਨਹੀਂ ਕਰੀਦੀ ਅਜੇ ਮੈਂ ਵੋਟਾਂ ਵਾਲੇ ਕਰਦੇ ਨੇ ਅਕਾਲੀ ਕਰਦੇ ਨੇ ਸੰਤ ਕਰਦੇ ਨੇ ਸਵਾਰਥ ਵਾਸਤੇ ਇਕੱਠੇ ਕਰਦੇ ਨੇ ਟੁੱਟ ਲੰਗਰ ਚੱਲੇਗਾ ਇਹ ਹੋਗਾ ਉਹ ਹੋਗਾ ਉਹ ਸੰਗਤ ਨਹੀਂ ਕਰੀਦੀ ਜਿੱਥੋਂ ਨਾਮ ਨਹੀਂ ਮਿਲਦਾ ਉਹ ਸੰਗਤ ਨਹੀਂ ਕਰੀਦੀ ਉਦੋਂ ਵੀ ਇਹ ਗੱਲ ਹੋ ਰਹੀ ਸੀ ਪੈਰਲਲ ਚੱਲ ਰਹੀ ਸੀ ਗੱਡੀ ਗੁਰੂ ਘਰ ਵੇਲੇ ਵੀ ਚੱਲ ਰਹੀ ਸੀ ਅੱਜ ਵੀ ਅੱਜ ਤਾਂ ਚੱਲਣੀ ਹੋ ਸੀ ਅੱਜ ਤਾਂ ਪ੍ਰਚਾਰ ਸਾਜਦਾ ਉਦੋਂ ਸਾਜਦਾ ਪ੍ਰਚਾਰ ਸੀ ਉਦੋਂ ਚੱਲ ਰਹੀ ਸੀ ਅੱਜ ਕਿਉਂ ਨਾ ਚੱਲੇ ਠੀਕ ਹੈ ਅੱਜ ਦਾ ਪੂਰ ਫਿਰੇ ਪ੍ਰਧਾਨ ਵੇ ਲਾ ਔੜੀ ਸਾ ਵੇਲਾ ਪ੍ਰਵਾਨ ਜਿਤ ਸਤਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨਾ ਟੇਟਿਆ ਸਾ ਵੇਲਾ ਪ੍ਰਵਾਨ ਜਿਤ ਸਤਗੁਰ ਭੇਟਿਆ ਉਹੀ ਵੇਲਾ ਪ੍ਰਵਾਨ ਜਦੋਂ ਸਤਗੁਰ ਦਾ ਗੁਲਾਬ ਹੋਇਆ ਭੇਟਿਆ ਤਾਂ ਇੱਥੇ ਕਿਹੜਾ ਰਹਿ ਗਿਆ ਜੀ ਰੈਤ ਬੁਲਿਆ ਦਾ ਕਿੱਥੇ ਗਈ ਇਹਨਾਂ ਦੀ ਰੈਤ ਬੁਲਿਆ ਦਾ ਵੀ ਜੜ ਪੱਟ ਕੇ ਉੱਪਰ ਨੂੰ ਕਰਤੀ ਸਾਰੀ ਉਹ ਤਾਂ ਵੇਲਾ ਪਰਵਾਨ ਸਤਗੁਰ ਭੇਟਿਆ ਵੇਲਾ ਤਾਂ ਰਿਹਾ ਹੀ ਨਾ ਕੋਈ ਇਹ ਰਹਿਤ ਮਰਿਆਦਾ ਮਨਮੁਖਾਂ ਦੀ ਹੁੰਦੀ ਹੈ ਤੇ ਤਾਂ ਮਨਮੁਖ ਸ਼ੁਰੂ ਕਰਦੇ ਹੁੰਦੇ ਨੇ ਬਾਅਦ ਚ ਗੁਰਮੁਖਾਂ ਦੀ ਕੋਈ ਰਹਿਤ ਮਰਿਆਦਾ ਰਹਿਤ ਹੈ ਮਰਿਆਦਾ ਨਹੀਂ ਹੈ ਠੀਕ ਹੈ ਜੀ ਮਰਿਆਦਾ ਮਨ ਦੀ ਮਨ ਕੜਾ ਹੁੰਦੀ ਹੈ ਹੂੰ ਹੂੰ ਬੋਆ ਸਾਧੂ ਸੰਗ ਫਿਰ ਤੇ ਟੇਕਿਆ ਸਾਧੂ ਦੀ ਸੰਗਤ ਹੋਗੀ ਦੁੱਖ ਕਿੱਥੇ ਰਹਿ ਗਿਆ ਸੁੱਖ ਤਾਂ ਫਿਰ ਆਪ ਦੀ ਸਾਧੂ ਕੌਣ ਹੈ ਇੱਥੇ ਜੀ ਸਾਧੂ ਅੰਦਰਲਾ ਠੀਕ ਹੈ ਜੀ ਆਪਣੇ ਮੂਲ ਨਾਲ ਜਾਂ ਜੁੜ ਗਿਆ ਫਿਰ ਦੁੱਖ ਕਾਹਦਾ ਰਹਿ ਗਿਆ ਦੁੱਖਾਂ ਟੇਟਿਆ ਤੇ ਦੋ ਤਾਂ ਰਲ ਗਏ ਸਾਧੂ ਹਰ ਸੰਗ ਤੀਆ ਕਿਥੋਂ ਆ ਦੁੱਖ ਦੁੱਖ ਦਾ ਟੇਟਿਆ ਫਿਰ ਦੁੱਖ ਦਾ ਤੀਜਾ ਜਗ੍ਹਾ ਹੀ ਦੋ ਵਾਸਤੇ ਹੈ ਤੀਏ ਵਾਸਤੇ ਜਗ੍ਹਾ ਹੀ ਨਹੀਂ ਫਿਰ ਤੀਜਾ ਟੇਟਿਆ ਫਿਰ ਦੁੱਖਾ ਨਾਹੀ ਜਾਏ ਦੁੱਖ ਵਾਸਤੇ ਜਗ੍ਹਾ ਹੀ ਨਹੀਂ ਸਤ ਪ੍ਰਥਮੇ ਬਸਿਆ ਸਤ ਕਾ ਖੇੜਾ ਤ੍ਰਿਤੀਏ ਮੈਂ ਕੁਛ ਪਿਆ ਦਿੱਤੇੜਾ ਇਹ ਫਿਰ ਇਹ ਤੇੜਾ ਹੈਗਾ ਇਹ ਤੇਟਿਆ ਜਿਹੜਾ ਉਦੋਂ ਦਾ ਪੈਰ ਕੋਹਲਾ ਮਾਰਿਆ ਤਾਂ ਤਾਂ ਤੇੜਾ ਹੋਇਆ ਤਾਂ ਨਹੀਂ ਪਰ ਇਹ ਹੁਣ ਵਾਪਸ ਜਾ ਰਿਹਾ ਨਾ ਹੁਣ ਤਾਂ ਇੱਕ ਹੋ ਗਿਆ ਤੀਆ ਨਿਕਲ ਗਿਆ ਵਿੱਚੋਂ ਅੱਛਾ ਜੀ ਤੀਆ ਜ਼ਿਆਦਾ ਬੜਿਆ ਤਾਂ ਜਦ ਦੋ ਹੋਏ ਤੇ ਇਹ ਨੂੰ ਬਾਹਰ ਕੱਢਦਾ ਕਰੋ ਉਹ ਭਰਮ ਦੀ ਲਕੀਰ ਕੱਢ ਕੇ ਬਾਹਰ ਮਾਰੀ ਅੰਦਰੋਂ ਠੀਕ ਹੈ ਜੀ ਆਇਆ ਨਿਹਚਲ ਥਾਨ ਫਿਰ ਗਰਭ ਨਾ ਲੇਟਿਆ ਨਦਰੀ ਆਇਆ ਇੱਕ ਸਗਲ ਬ੍ਰਹਮੇਟਿਆ ਪਾਇਆ ਨਿਹਚਲ ਥਾਨ ਫਿਰ ਗਰਭ ਨਾ ਲੇਟਿਆ ਆ ਦੇਖ ਨਾ ਜਾਂ ਲੇਟ ਜਾਂਦਾ ਲੇਟਦਾ ਕਾਦਾ ਹੰਕਾਰ ਵਿੱਚ ਲੇਟਦਾ ਹੈ ਜਾਂ ਲੇਟਦਾ ਤਾਂ ਸੁਪਨਾ ਆ ਜਾਂਦਾ ਸੰਸਕਾਰ ਕਰਕੇ ਲੇਟਦਾ ਲੇਟੇ ਨੂੰ ਸੁਪਨਾ ਆ ਜਾਂਦਾ ਸੁਪਨੇ ਜੇ ਭਖਾਰੀ ਬਣ ਜਾਂਦਾ ਫਿਰ ਲੇਟਦਾ ਨਹੀਂ ਹੈ ਪਾਇਆ ਨਿਚਲ ਥਾਨ ਜਾਂ ਚਲ ਥਾਂ ਪਾ ਗਿਆ ਡੋਲ ਅਵਸਥਾ ਮਿਲ ਗਈ ਹੋ ਗਈ ਇਹ ਨਹੀਂ ਲੇਟਦਾ ਇਹਨਾਂ ਨੇ ਤਾਂ ਵਿਸ਼ਨੂੰ ਸੱਪ ਤੇ ਲੇਟਿਆ ਹੋਇਆ ਦਿਖਾਇਆ ਹੋਇਆ ਇਹਨਾਂ ਦੇ ਲੇਟੇ ਹੀ ਰਹਿੰਦੇ ਨੇ ਭਗਾਰੀ ਦੇ ਠੀਕ ਹੈ ਉਹਨਾਂ ਨੇ ਤਾਂ ਫਿਰ ਸੱਚੀ ਉਹ ਗੱਲ ਦੱਸੀ ਹੈ ਜੀ ਕਿ ਸੱਚ ਬੋਲ ਰਹੇ ਨੇ ਆ ਝੂਠੇ ਨਹੀਂ ਆਓ ਦੱਸਿਆ ਸੱਚਾ ਬੁੱਝਿਆ ਨਹੀਂ ਇਹਨਾਂ ਦੇ ਪਾਇਆ ਨੇਚਲ ਥਾਨ ਫਿਰ ਗਰਭ ਨਾਲ ਲੇਟਿਆ ਹੁਣ ਆਪਾਂ ਰਾਮ ਗਰਭ ਚ ਤਾਂ ਹੈ ਸਾਰੇ ਹਨ ਹਾਂ ਰਾਮ ਗਰਭ ਦੇ ਵਿੱਚ ਲੇਟਦਾ ਜੀ ਠੀਕ ਹੈ ਜੀ ਲੇਟੇ ਦਾ ਮਤਲਬ ਹੈ ਵੀ ਇਹ ਪਈ ਨੀਂਦਰ ਅਵਸਥਾ ਚ ਹੈ ਜੀ ਹਾਂ ਉਹ ਆਇਆ ਜਾਂਦੀ ਹੈ ਲੇਟੇ ਠੀਕ ਹੈ ਜੀ ਹਾਂ ਜੀ ਨਜ਼ਰੀ ਆਇਆ ਇੱਕ ਸਗਲ ਬ੍ਰਹਮੇਟਿਆ ਸਾਰਿਆਂ ਦੇ ਵਿੱਚ ਕੋਬਰ ਪ੍ਰਦੇਸ਼ ਪਿਆ ਠੀਕ ਹੈ ਜੀ ਇੱਕ ਨਜ਼ਰੀ ਆ ਗਿਆ ਇਹਨਾਂ ਦਾ ਬ੍ਰਹਮ ਸੀ ਜਿਹੜਾ ਬਰਮਾ ਉਹ ਭੇਟ ਦਿੱਤਾ ਉਹ ਨਹੀਂ ਰਿਹਾ ਹੁਣ ਸਗਲ ਸਗਲ ਆ ਗਿਆ ਨਾ ਲਫ਼ਜ਼ ਹਾਂਜੀ ਨਜ਼ਰੀ ਆ ਗਿਆ ਇੱਕ ਇੱਕ ਬ੍ਰਹਮ ਸਗਲ ਵਿੱਚ ਹੀ ਹੈ ਉਹਨਾਂ ਨੇ ਤਾਂ ਬ੍ਰਹਮ ਇੱਕ ਰੱਖਿਆ ਉਹ ਨਾਲ ਆ ਬ੍ਰਹਮ ਮਿਟ ਗਿਆ ਉਹਨੇ ਪਲੂਰਲ ਬ੍ਰਹਮੇ ਬਹੁ ਵਿੱਚ ਸਾਰੇ ਬ੍ਰਹਮ ਨੇ ਬਹੁ ਵਿੱਚ ਨੇ ਹਾਂਜੀ ਅਗਰ ਬ੍ਰਹਮਾ ਵਿਸ਼ਨ ਸਰੇਤ ਤੈਨ ਅਗਣਤ ਜਿਸ ਕੋ ਮੋਹ ਭਿਆ ਮਨ ਮਦ ਕਾ ਸਾਰੇ ਬ੍ਰਹਮ ਦੇ ਚਿਤ ਬ੍ਰਹਮ ਉਹ ਬ੍ਰਹਮ ਪਤਾ ਲੱਗਿਆ ਠੀਕ ਹੈ ਜੀ ਉਹ ਬ੍ਰਹਮ ਸਾਰਿਆਂ ਦਾ ਬ੍ਰਹਮ ਵੇਖਿਆ ਹੋ ਗਿਆ ਬ੍ਰਹਮ ਵੇਖਿਆ ਵੇਖਿਆ ਇਹ ਹੋ ਗਿਆ ਉਹ ਜਿਹੜੇ ਇਹਨਾਂ ਨੇ ਬ੍ਰਹਮ ਬਣਾਏ ਨੇ ਨਾ ਸ਼ੁੱਧਰ ਉਹ ਬਟਾਤਾ ਅਮਟ ਵੀ ਲੈਣ ਠੀਕ ਹੈ ਜੀ ਪਰ ਇਹ ਹੋਇਆ ਤਾਂ ਹੀ ਜਦੋਂ ਇੱਕ ਨਦਰੀ ਆਇਆ ਇੱਕ ਇੱਕ ਨਦਰ ਜ਼ਿਆਦਾ ਹੋਊਗਾ ਜਦ ਮੇਰਾ ਕਾਲ ਨਦਰ ਆਊਗਾ ਬਾਹਰੋਂ ਦਾ ਆਡਰ ਠੀਕ ਹੈ ਸਰੀਰ ਕਰਕੇ ਦਾ ਆਡਰ ਮਹੱਲੇ ਆਡਰ ਘਰ ਕੱਚੇ ਪੱਕੇ ਆਡਰ ਮਹਿਲ ਮਾੜੀਆਂ ਆਡਰ ਅੰਦਰੋਂ ਜਦ ਆਤਮਾ ਨਜ਼ਰ ਆਈ ਕੋਈ ਆਈ ਸਾਰੇ ਜੀ ਬਾਹਰੋਂ ਦਾ ਆਡਰ ਹੋਊਗਾ ਠੀਕ ਹੈ ਉਹ ਪਹਿਲਾਂ ਕੀ ਸੀਗਾ ਭਰਮ ਕੀ ਬ੍ਰਹਮ ਕੌਣ ਹੈ ਤੇ ਬ੍ਰਹਮ ਪਰਮੇਸ਼ਰ ਨੂੰ ਕਹਿੰਦੇ ਨੇ ਅੱਛਾ ਜੀ ਬ੍ਰਹਮ ਲੀਨ ਹੋਣਾ ਹੂੰ ਹੂੰ ਬ੍ਰਹਮ ਲੀਨ ਹੋਣਾ ਸਾਰਿਆਂ ਬ੍ਰਹਮ ਇੱਕ ਹੈ ਬ੍ਰਹਮ ਨੂੰ ਇੱਕ ਮੰਨਦੇ ਨੇ ਬ੍ਰਹਮ ਦਾ ਇੱਕ ਹੈ ਨਹੀਂ ਬ੍ਰਹਮ ਦਾ ਅੱਧਾ ਹੂੰ ਜੇ ਇੱਕ ਚ ਕੁਝ ਰਲੂ ਦੋ ਹੋ ਜਾਣਗੇ ਜਾਂ ਰੂੜ ਹੋ ਜੂ ਜਾਂ ਪੌਣੇ ਦੋ ਹੋ ਜਾਣਗੇ ਜਾਂ ਸਵਾ ਦੋ ਹੋ ਜਾਣਗੇ ਅੱਛਾ ਜੀ ਕੁਝ ਕਮਰਾ ਜੀ ਕੋਈ ਬ੍ਰਹਮ ਅੱਧਾ ਹੈ ਅੱਧਾ ਬੋਲੇ ਬ੍ਰਹਮ ਇੱਕ ਹੋਏ ਨਗਰੀ ਆਇਆ ਇੱਕ ਇੱਕੋ ਨਗਰੀ ਆਇਆ ਬ੍ਰਹਮ ਬ੍ਰਹਮ ਮਿਟਿਆ ਬ੍ਰਹਮ ਮਿਟਿਆ ਆ ਜਿਹੜਾ ਬ੍ਰਹਮਾ ਸੀ ਇਹ ਮਿਟ ਗਿਆ ਅੱਛਾ ਜੀ ਬ੍ਰਹਮਾ ਦੀ ਮੌਤ ਖਤਮ ਹੋ ਗਈ ਅੱਛਾ ਬ੍ਰਹਮਾ ਬ੍ਰਹਮ ਚ ਸਮਾ ਕੇ ਪੂਰਨ ਬ੍ਰਹਮ ਹੋ ਗਿਆ ਹੈ ਜੀ ਪੂਰਨ ਬ੍ਰਹਮ ਹੋ ਗਿਆ ਬ੍ਰਹਮਾ ਮਿਟ ਗਿਆ ਉਹ ਮਿਟ ਗਿਆ ਪੂਰਨ ਖਤਮ ਹੋ ਗਿਆ ਬੁੱਧੀ ਹਸਤੀ ਹੋ ਨਹੀਂ ਰਹੀ ਕੋਈ ਹੋ ਗਿਆ ਜੈਸੇ ਕੋ ਹੋ ਗਿਆ ਮਨ ਦਾ ਵਜੂਦ ਖਤਮ ਹੋ ਗਿਆ ਠੀਕ ਹੈ ਹਾਂਜੀ ਤਤ ਗਿਆਨ ਲਾਏ ਧਿਆਨ ਦ੍ਰਿਸ਼ਟੀ ਸਮੇਟਿਆ ਸਭੋ ਜਪੀਏ ਜਾਪ ਜੇ ਮੁਖੋਂ ਬੁਲੇਟਿਆ ਤਤ ਗਿਆਨ ਦੇ ਵਿੱਚ ਅੱਖਾਂ ਜੁੜਿਆ ਹਾਂਜੀ ਦ੍ਰਿਸ਼ਟੀ ਸਮੇਟਿਆ ਹਾਂਜੀ ਦ੍ਰਿਸ਼ਟੀ ਸਮੇਟਿਆ ਕੋਈ ਹੋ ਗਿਆ ਦੁਆਰੇ ਹੈ ਹੀ ਨਹੀਂ ਸਭ ਤਾਂ ਹੋਇਆ ਨਾ ਕੋਈ ਬੈਰੀ ਨਾ ਹੈ ਬਗਾਤੋ ਇੱਕ ਪਿਤਾ ਹੈ ਕਸ ਕੇ ਹਮ ਬਾਰਕ ਸਭ ਕੁਝ ਸਮੇਟ ਕੇ ਇੱਕ ਕਰਤਾ ਸਮੇਟ ਲਿਆ ਇੱਕੋ ਜਗ੍ਹਾ ਕਰਤੇ ਸਾਰੇ ਇੱਕੋ ਹੀ ਟੱਬਰ ਇੱਕ ਹੈ ਦੂਆ ਕੋਈ ਹੈ ਨਹੀਂ ਅੱਛਾ ਜੀ ਤਤ ਗਿਆਨ ਲਾਏ ਧਿਆਨ ਦ੍ਰਿਸ਼ਟੀ ਸਮੇਟਿਆ ਦ੍ਰਿਸ਼ਟੀ ਸਰ ਵਿਆਪਕ ਹੋ ਗਈ ਇਹ ਦ੍ਰਿਸ਼ਟੀ ਕਿਹੜੀ ਹੈ ਤੇ ਵਿਵੇਕ ਬੁੱਧੀ ਦੀ ਦ੍ਰਿਸ਼ਟੀ ਹੈ ਵਿਵੇਕ ਬੁੱਧੀ ਹੈ ਇਹ ਜਗ ਦ੍ਰਿਸ਼ਟੀ ਹੈ ਸਭ ਦ੍ਰਿਸ਼ਟੀ ਦਾ ਗਿਆਨ ਨਾਲੇ ਹੋ ਜਾਂਦੀ ਹੈ ਪਹਿਲਾਂ ਹੀ ਅੱਛਾ ਜੀ ਸਭ ਦ੍ਰਿਸ਼ਟੀ ਤਾਂ ਗੁਰਬਾਣੀਓ ਕਰ ਦਿੰਦੀ ਹੈ ਨਾਮ ਨਾਲ ਦਿਵ ਦ੍ਰਿਸ਼ਟੀ ਹੁੰਦੀ ਹੈ ਸਭ ਕੁਝ ਸਮੇਟ ਲੈਂਦੀ ਹੈ ਇਹਨੂੰ ਲੋਕ ਦਾ ਗਿਆਨ ਇਕੱਠਾ ਹੀ ਨਜ਼ਰ ਆਉਂਦਾ ਸਮੀਰ ਨਾਇਤ ਕਹਿੰਦਾ ਪਹਿਲਾਂ ਕਹਿੰਦਾ ਤਾਂ ਤੇਰੇ ਭਵਨ ਵਿੱਚ ਰਹਿਆ ਸਮਾਏ ਪਹਿਲਾਂ ਸਰੀਰ ਕਰਕੇ ਤਨਾ ਬਣੂ ਸਮਾਇਆ ਹੈ ਜਬ ਤੇਰੇ ਭਵਨ ਤਨ ਮਾਹੇ ਸਮਾਵਾ ਸਭ ਭਉ ਭਾਨ ਕਰੋ ਸੁਆਵਾ ਆਵਾ ਹੁਣ ਤਿੰਨੇ ਦ੍ਰਿਸ਼ਟੀ ਦੇ ਵਿੱਚ ਸੁਭਾਵ ਦੇ ਅੱਛਾ ਜੀ ਸਾਰਾ ਸੰਸਾਰ ਸਮਾ ਗਿਆ ਜਦ ਵਿੱਚ ਰਹਿ ਫਿਰ ਬਚਿਆ ਕੀ ਬਚਿਆ ਚੌਥਾ ਲੋਕ ਆ ਤਾਂ ਕੁਛ ਹੀ ਨਹੀਂ ਇਹ ਤਾਂ ਸੁਪਨਾ ਸੀ ਸੁਪਨਾ ਹੀ ਰਹਿ ਗਿਆ ਫਿਰ ਹਾਂਜੀ ਸਭੋ ਜਪੀਏ ਜਾਪ ਜੇ ਮੁਖੋਂ ਬੋਲੇਟਿਆ ਉਹ ਅਵਸਥਾ ਜੋ ਮੁਕਤ ਬੋਲਿਆ ਗਿਆ ਉਹਨੂੰ ਸਮਝੋ ਸਾਰੇ ਹੀ ਰਲ ਕੇ ਕੀ ਬੋਲਿਆ ਉਸ ਵੇਲੇ ਦੀ ਬੋਲੀ ਸਮਝਣੀ ਔਖੀ ਹੈ ਉਸ ਅਵਸਥਾ 'ਚ ਬੋਲਣ ਦੇ ਭਗਤ ਸਭੋ ਜਪਿਓ ਜਾਪ ਮੁਖੋ ਬੋਲੇ ਆ ਉਹਨਾਂ ਨੇ ਸਮਝ ਕੇ ਫਿਰ ਸਾਨੂੰ ਇੱਕ ਜਾਪ ਦਿੱਤਾ ਜਿਹੜਾ ਅਸੀਂ ਸਮਝਣਾ ਅੱਗੇ ਹਾਂ ਜੀ ਸਮਝਣ ਵਾਸਤੇ ਸਮਝਣ ਵਾਸਤੇ ਸਾਨੂੰ ਕੋ ਦੱਸਿਆ ਉਪਦੇਸ਼ ਦਿੱਤਾ ਜਾਪ ਨਹੀਂ ਦਿੱਤਾ ਉਪਦੇਸ਼ ਹੈ ਇਹ ਜੇ ਕਿਸੇ ਨੇ ਬੁਲੇਟਿਆ ਜਿੰਨਾ ਬੋਲੇ ਸਮਝ ਲਿਆ ਉਹਨੇ ਹੁਕਮ ਬੁਝ ਲਿਆ ਹੁਕਮ ਬੂਝ ਨਿਹਾਲ ਹੁਕਮੇ ਬੂਝ ਨਿਹਾਲ ਸੁਖ ਸੁਖੇਟਿਆ ਨਿਹਾਲ ਹੋ ਗਿਆ ਹੁਕਮ ਬੁਝ ਕੇ ਸੁਖ ਸੁਖੇਟਿਆ ਸੁਖ ਕਿੰਨਾ ਹੋ ਗਿਆ ਬਸ ਸੁਖਾਂ ਦਾ ਹੀ ਸੁਖ ਹੋ ਗਿਆ ਪਰਮ ਸੁਖ ਹੋ ਗਿਆ ਪਰਮ ਸੁਖ ਪਰਮ ਸੁਖ ਦੇ ਵਿੱਚ ਚਲਾ ਗਿਆ ਪਰਖ ਖਜ਼ਾਨੇ ਪਾਏ ਇਹ ਬੌੜ ਨਾ ਖੋਟਿਆ ਬੌੜ ਨਾ ਖੋਟਿਆ ਪਰ ਕਿ ਖਜ਼ਾਨੇ 'ਚ ਪਾ ਲਿਆ ਦੁਬਾਰਾ ਖੋਟਾ ਨਹੀਂ ਹੁੰਦਾ ਹੁਣ ਰੋਜ਼ ਖੋਟ ਨਹੀਂ ਪੈਂਦੀ ਦੁਬਾਰਾ ਨਾ ਖਜ਼ਾਨੇ ਇਹ ਸੱਚਖੰਡ ਦੀ ਗੱਲ ਹੈ ਜੀ ਸੱਚਖੰਡ ਦੀ ਗੱਲ ਹੈ ਫਿਰ ਉੱਥੇ ਖੋਟ ਕਿੱਥੇ ਉੱਥੇ ਖੋਟ ਹੈ ਹੀ ਨਹੀਂ ਪਊ ਕਿਤੋਂ ਕਿਉਂਕਿ ਇੱਥੇ ਵੀ ਉਹ ਆਉਂਦਾ ਜੀ ਬਹੁਤ ਬਚਨ ਆ ਰਿਹਾ ਨਾ ਸੇ ਬਹੁੜ ਨਾ ਖੋਟੇ ਇਹਦਾ ਮਤਲਬ ਇੱਕ ਨਾਲੋਂ ਵੱਧ ਹੈ ਉੱਥੇ ਉੱਥੇ ਹੈ ਹੀ ਨਹੀਂ ਠੀਕ ਹੈ ਕਹਿਣ ਦਾ ਭਾਵ ਵੀ ਉੱਥੇ ਅਨੇਕ ਹੈ ਇਹ ਗੱਲ ਇੱਥੇ ਦੱਸ ਰਹੇ ਹਾਂ ਜੀ ਬਿਲਕੁਲ ਬਿਲਕੁਲ ਸੇ ਬੋੜ ਨਾ ਖੋਟਿਆ ਦਾ ਖੋਟੇ ਨਹੀਂ ਹੁੰਦੇ ਖਰੇ ਹੀ ਸਾਰੇ ਖਜ਼ਾਨੇ ਦੇ ਵਿੱਚ ਠੀਕ ਹੈ ਜੀ ਖਰੇ ਖਜ਼ਾਨੇ ਪਾਏ ਉੱਥੇ ਹੀ ਬਹੁਤ ਬਚੇ ਨੇ ਖੋਟੇ ਸਿੱਟੀਆਂ ਬਾਰ-ਬਾਰ ਉਹ ਵੀ ਬਹੁਤ ਬਚੇ ਨੇ ਜਾਂ ਖਜ਼ਾਨੇ ਪਾਈ ਜਾਵੋਗੇ ਪਾਈ ਜਾਵੋਗੇ ਇੱਕ ਵਜਨ ਤਾਂ ਰਹਿਣਾ ਹੀ ਨਹੀਂ ਠੀਕ ਹੈ ਜੀ